ਫਿਰ ਸਤਿਗੁਰੂ ਪ੍ਰਤਾਪ ਸਿੰਘ ਜੀ ਸੇਵਾ ਸਾਹਿਬ ਜਾ ਕੇ ਉਹ ਚੌਲ ਦਾ ਪ੍ਰਸ਼ਾਦ ਸੀ ਜਿਹੜਾ ਉਹਨੇ ਜਦੋਂ ਵੇਖਿਆ ਵੀ ਮੈਂ ਸੁਪਨੇ ਵਿੱਚ ਇੱਥੇ ਇੰਨੀਆਂ ਜੋਤਾਂ ਵੇਖੀਆਂ ਨੇ ਕੋ ਖੜ ਪਾ ਸ਼ੁਰੂ ਹੋਇਆ ਫਿਰ ਉਹਨਾਂ ਨੇ ਵੇਖਿਆ ਕਿ ਬਾਹਰੋਂ ਤੇ ਗੁਰੂ ਪ੍ਰਤਾਪ ਸਿੰਘ ਜੀ ਤੁਰੇ ਆਉਂਦੇ ਹਨ ਤੇ ਅੰਦਰ ਜਾ ਕੇ ਵੇਖਿਆ ਕਿ ਤੇ ਗੁਰੂ ਰਾਮ ਸਿੰਘ ਜੀ ਬਣ ਗਏ ਹਨ ਫਿਰ ਉਹਨਾਂ ਨੇ ਅਰਦਾਸ ਕੀਤੀ ਕਿ ਦੇਵ ਗੁਰੂ ਜਿਹੜਾ ਹੈ ਰਾਮ ਦੇ ਰਾਉ ਰੂਪ ਵਿੱਚ ਭਗਵਾਨ ਕ੍ਰਿਸ਼ਨ ਦੇ ਰੂਪ ਵਿੱਚ ਦਰਸ਼ਨ ਦੇਗਾ ਤਾਂ ਮੈਂ ਮੰਨਾਂਗਾ ਫਿਰ ਜਦੋਂ ਚੌਥਾ ਪ੍ਰਸ਼ਾਦ ਨੇ ਵੇਖਿਆ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਤੇ ਪਾਤਸ਼ਾਹ ਦਾ ਰੂਪ ਕੀ ਹੋ ਗਿਆ ਇਸ ਤਰ੍ਹਾਂ ਲੱਗ ਤੇ ਲੱਗ ਤਰੀ ਗਿਆ ਇਸ ਤਰ੍ਹਾਂ ਨਾਲ ਬੰਸੀ ਲਾਈ ਗਈ ਮੂੰਹ ਤੇ ਐ ਰਾਹ ਦੇ ਨਾਲ ਖਲੋਤੇ ਨੇ ਫਿਰ ਝਗਿਆ ਕੇ ਚਰਨੀ ਪੈ ਗਿਆ ਸੱਤੇ ਪਾਤਸ਼ਾਹ ਮੇਰਾ ਹੁਣ ਸਾਰਾ ਹੀ ਸੀ ਖੰਡੂ ਵਾਲਿਓ ਸੌਰਾ ਜਾਣਾ ਸੀ ਵਾਲਿਓ ਖੰਡੂ ਵਾਲੀ ਆਉਣਾ ਸੀ ਹੋ ਜਾ ਸੀ ਜਮਾਦਾਰ ਜਿਹਦੇ ਮੁੰਡਿਆਂ ਨੂੰ ਆਪਣੇ ਵੀਰ ਦੀ ਦਿੱਤੀ ਹੋਈ ਅਵਤਾਰ ਸ੍ਰੀ ਤੇ ਅਪਾਰ ਸ੍ਰੀ ਜਿਹਦੇ ਮੁੰਡੇ ਨੇ ਉਹਨਾਂ ਦੇ ਖਿਤਾਬ ਦਾ ਇੱਕ ਸਿਆਲਕੋਟ ਦੇ ਨਾਲ ਪਿੰਡ ਸੀ ਉੱਥੇ ਸੀ ਉਹਨਾਂ ਦੀ ਰਿਸ਼ਤੇਦਾਰੀ ਅਕਬਾਲ ਸਿੰਘ ਸਰਦਾਰ ਸ਼ਿਕਾਰਗੜੇ ਦਾ ਉੱਥੇ ਆਇਆ ਸੀ ਮੇਰੇ ਅਕਾਲ ਪੁਰਖ ਗੁਰੂ ਪ੍ਰਤਾਪ ਸਿੰਘ ਸੱਜੇ ਪਾਤਸ਼ਾਹ ਦਾਰਾ ਕਰਦੇ ਕਰਦੇ ਜਿਸ ਵਕਤ ਆਏ ਤੇ ਖੰਡੂਆਈ ਦੇ ਪਰਲੇ ਪਾਸੇ ਕੰਨਰ ਸੀ ਆਸੀ ਉੱਥੇ ਖਲੋਤੇ ਤੇ ਗੱਲਾਂ ਕਰਨ ਉਹ ਅਕਬਾਲ ਸਿੰਘ ਨਾਲ ਬੰਦੇ ਨੂੰ ਮੱਥਾ ਟੇਕ ਲਿਓ ਨਹੀਂ ਅਸਾ ਜਿਹੜਾ ਘੋੜੇ ਤੇ ਚੜ ਕੇ ਆਉਣਾ ਉਹ ਕੌਣ ਹੈ ਅਹੋ ਕਾਲਪੁਰ ਪੁਰਖ ਹੈ ਗੁਰੂ ਰਾਮਕ੍ਰਿਸ਼ਨ ਦੇ ਪਾਤਸ਼ਾਹ ਜੋਤ ਗੁਰੂ ਗੋਬਿੰਦ ਸਿੰਘ ਜੀ ਜੋਤ ਗੁਰੂ ਨਾਨਕ ਜੀ ਜੋਤ ਤਾਂ ਕਹਿੰਦੇ ਐਵੇਂ ਅਸੀਂ ਗੱਲਾਂ ਨਹੀਂ ਕਰੀਆਂ ਗੁਰੂ ਗੋਬਿੰਦ ਸਿੰਘ ਕੋਈ ਬਣ ਸਕਦਾ ਮੈਂ ਨਹੀਂ ਮੱਥਾ ਟੇਕਾਂਗਾ ਤੂੰ ਸ਼ੱਕ ਦੇਖ ਹਾਂ ਇੱਕ ਸ਼ਰਤ ਤੇ ਮੈਂ ਦੇਖਾਂਗਾ ਜੇ ਮੈਨੂੰ ਵੀ ਗੁਰੂ ਗੋਬਿੰਦ ਸਿੰਘ ਦਾ ਰੂਪ ਹੋ ਕੇ ਦਰਸ਼ਨ ਦੇ ਦੇਗਾ ਤੇ ਮੈਂ ਵੀ ਫਿਰ ਮੱਥਾ ਟੇਕ ਸਮਝੀ ਦੋਵੇਂ ਮੁਖ ਖਲੋਤੇ ਹੋਏ ਜੀ ਗੱਲਾਂ ਕਰਦੇ ਨੇ ਤਾਂ ਉਹ ਆਦਾ ਮੈਂ ਤੇ ਨਹੀਂ ਮੱਥਾ ਟੇਕਦਾ ਕਦੇ ਬੰਦੇ ਨੂੰ ਅਜੇ ਇੱਕ ਪੈਲੀ ਦੂਰ ਦੇ ਨੇ ਅੱਧੀ ਪੈਲੀ ਜਾਂ ਪੌਣੀ ਪੈਲੀ ਤੇ ਮੇਰੇ ਅਕਾਲ ਪੁਰਖ ਘੋੜੇ ਤੇ ਚੜੇ ਹੋਏ ਪਤਾ ਨਹੀਂ ਉਹਨਾਂ ਦੀ ਰਜ਼ਾ ਜਿਹੜੀ ਹੁੰਦੀ ਆ ਅਖਬਾਰ ਸਿੰਘ ਦੀਆਂ ਫਰਜੀਕਰਾਂ ਨਿਕਲਦੀਆਂ ਮੇਰੇ ਅੱਖੀ ਵੇਖੀਆਂ ਗੱਲਾਂ ਨੇ ਕਿਸੇ ਦੀਆਂ ਦੱਸਣ ਦੀਆਂ ਨਹੀਂ ਇਹ ਇਤਿਹਾਸ ਵਿੱਚ ਨਹੀਂ ਲਿਖੀਆਂ ਕੀ ਕਾ ਨਿਕਲ ਗਈਆਂ ਅਖਬਾਰ ਸਿੰਘ ਦੀਆਂ ਜੇ ਲਾਭ ਸਿੰਘ ਦੇ ਉੱਥੇ ਖਲੋਤਾ ਆ ਜੋ ਨੱਸ ਕੇ ਜਾ ਕੇ ਉੱਥੇ ਕਲਗੀ ਵਾਲੇ ਸੱਚੇ ਪਾਤਸ਼ਾਹ ਦਾ ਜਦ ਦਰਸ਼ਨ ਕੀਤਾ ਸਤਿਗੁਰੂ ਪ੍ਰਤਾਪ ਸਿੰਘ ਦੀ ਦੇਵ ਚੋਂ ਦੀ ਮੇਰੇ ਅਕਾਲ ਪੁਰਖ ਦੇ ਚਰਨਾਂ ਨੂੰ ਜਾ ਕੇ ਫੜ ਲਿਆ ਦੇ ਲੱਗ ਲੈ ਗਈ ਤੇ ਲਾਲ ਸਿੰਘ ਦਾ ਕੀ ਹੋਇਆ ਇਹ ਤਗੜਾ ਹੋ ਤੂੰ ਜਿਆਦਾ ਸਮਾਂ ਬੰਦੇ ਨੂੰ ਮੱਥਾ ਨਹੀਂ ਟੇਕਣਾ ਕਹਿੰਦਾ ਬੰਦਾ ਨਹੀਂ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਸਾਹਮਣੇ ਇਹ ਵੀ ਸਾਫ਼ ਸ਼ਿਵ ਦਾ ਆਪਣੇ ਭਗਤ ਕੋ ਕਹਿਣਾ ਹੈ ਇਸ ਤਰ੍ਹਾਂ ਦਰਸ਼ਨ ਕੀਤੇ ਉਹਨਾਂ ਦਾ ਯਕੀਨ ਬਣ ਗਿਆ ਕਿ ਹਾਂ ਇਹ ਕਾਲ ਪੁਰਖ ਹੈ ਉਹ ਨੂੰ ਵਿਰਾਗ ਹੋਇਆ ਰੀਪਕ ਰੀਪਕਸ਼ ਨੂੰ ਵਿਰਾਗ ਹੋਇਆ ਸੰਗਤ ਮੈਂ ਨਹੀਂ ਜਿਹੜੀ ਸੀ ਫਤਿਹ ਜਦ ਮੈਂ ਵੀ ਸਾਰਿਆਂ ਨੂੰ ਕੀਤੂ ਵਿਰਾਗ ਹੋਇਆ ਇਹ ਨਹੀਂ ਦੱਸਣਾ ਇਹ ਬੜੇ ਲੰਮੇ ਟਾਪਿਕ ਚਲੇ ਜਾਂਦੇ ਹਨ ਮੇਰਾ ਮਤਲਬ ਸਿਰਫ ਕਹਿਣ ਤੋਂ ਇਹ ਸੀ ਸਤਿਗੁਰੂ ਫਤਿਹ ਪਾਤਸ਼ਾਹ ਉਹਨਾਂ ਨੂੰ ਇਸੇ ਤਰ੍ਹਾਂ ਦਰਸ਼ਨ ਦੇਦੇ ਹੋਏ ਜਦੋਂ ਅੱਖੋਂ ਤੁਰਨ ਲੱਗੇ ਸਾਰਿਆਂ ਨੇ ਅਰਦਾਸਾਂ ਕੀਤੀਆਂ ਸੱਚੇ ਪਾਤਸ਼ਾਹ ਕਿਰਪਾ ਕਰਕੇ ਨਾ ਜਾ ਅਸੀਂ ਤੇਰੇ ਬਗੈਰ ਜੀਤੂ ਜੀਵਾਂਗੇ ਉਹ ਜਿਹੜੀ ਸੀ ਨਾ ਉਹ ਉਹਨਾਂ ਨੇ ਉੱਥੇ ਬੂਟੇ ਲਾਏ ਸਨ ਹੱਥਾਂ ਨਾਲ ਅਜੇ ਵੀ ਆਦੇ ਨੇ ਉਹ ਕਰੁੰਜੇ ਦਾ ਬੂਟਾ ਇੱਕ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਹੱਥਾਂ ਦਾ ਲੱਗਾ ਹੈ ਉਹ ਫਿਰ ਐਸੇ ਤਰ੍ਹਾਂ ਨਾਲੇ ਪਾਣੀ ਪਾਉਂਦੀ ਹੈ ਸਧਾਰੀ ਮਦਰੋਂ ਜਦੋਂ ਗੁਰੂ ਗੋਬਿੰਦ ਸਿੰਘ ਚਲੇ ਗਏ ਨੇ ਜਿਹੜੇ ਮੈਨੂੰ ਇਸ ਤਰ੍ਹਾਂ ਛੱਡ ਕੇ ਕਿਉਂ ਤੋਂ ਚਲਿਆ ਤੇ ਸਤਿਗੁਰੂ ਆਖਿਆ ਇਹ ਘੁੰਮਣੀਆਂ ਤੇ ਪੂਰੀਆਂ ਤੂੰ ਸੰਗਤ ਵਿੱਚ ਵੰਡਿਆ ਕਰ ਬੱਚਿਆਂ ਵਿੱਚ ਉਹਨਾਂ ਦੇ ਵਿੱਚ ਫਿਰ ਮੈਂ ਤੈਨੂੰ ਆਪਣਾ ਦਰਸ਼ਨ ਦਿਆ ਕਰ ਇਸੇ ਤਰ੍ਹਾਂ ਹੁੰਦਾ ਸੱਚੇ ਪਾਤਸ਼ਾਹ ਬਰੋਦ ਨੂੰ ਤਿਆਰੀ ਕਰਦੇ ਨੇ ਤੁਰਨ ਲੱਗੇ ਨੇ ਜਿਹੜਾ ਮੈਂ ਪ੍ਰਸੰਗ ਸੁਣਾਉਣਾ ਸੀ ਨਾ ਉਹ ਨਹੀਂ ਹੁਣ ਮੈਂ ਸੁਣਾ ਸਕਣਾ ਜਿੱਥੇ ਕੋ ਮੈਂ ਪਹੁੰਚਣਾ ਸੀ ਕਿਉਂਕਿ ਉਹ ਹੁਣ ਟਾਈਮ ਥੋੜਾ ਮੈਂ ਹੁਣ ਸਿਰ ਦੇ ਦੂ ਪੂਰਾ ਹੋਣਾ ਹੀ ਖਤਮ ਕਰ ਦੇਣਾ ਸਰ ਮੇਰਾ ਮਤਲਬ ਫਿਰ ਕਹਿਣ ਤੋਂ ਇਹ ਸੀ ਜਿੱਥੋਂ ਵਕਤ ਉਹ ਤੁਰਨ ਲੱਗੇ ਐਸੀ ਤਰ੍ਹਾਂ ਦੇ ਸਾਥ ਨੇ ਨਾ ਵਿਛੋੜਾ ਹੋਇਆ ਨਾ ਤੇ ਫਿਰ ਉਸ ਵਕਤ ਚੀਕਰਾਂ ਨਿਕਲ ਗਈਆਂ ਨੇ ਸਾਰੀਆਂ ਦੀਆਂ ਬੜੇ ਰੋਦੇ ਨੇ ਸੱਚੇ ਪਾਤਸ਼ਾਹ ਫੇਰ ਕਰ ਦੋ ਦਰਸ਼ਨ ਦੇਗਾ ਤੇ ਛੋਟੇ ਛੋਟੇ ਬੱਚੇ ਆਦੇ ਨੇ ਗਰੀਬ ਨਵਾਜ ਨੂੰ ਸਾਨੂੰ ਇਸੇ ਤਰ੍ਹਾਂ ਵਿਛੋੜ ਕੇ ਤੁਰ ਚੱਲੇ ਆ ਸੱਚੇ ਪਾਤਸ਼ਾਹ ਕਹਿੰਦੇ ਨੇ ਗੱਲ ਸਿਰਫ ਇਹ ਹੈ ਕਿ ਤੁਸੀਂ ਮੰਗੀ ਨਹੀਂ ਮੰਗੀ ਹੋਈ ਜਿੰਨੀ ਜਿੰਨੀ ਕਿਸੇ ਨੇ ਮੰਗ ਮੰਗੀ ਹੋਏ ਨਾ ਉਨੀ ਉਨੀ ਉਹਦੀ ਮੰਗ ਪੂਰੀ ਕੀਤੀ ਜਾਂਦੀ ਹੈ ਤੁਸਾਂ ਸਿਰਫ ਇਹ ਮੰਗ ਮੰਗੀ ਸੀ ਭਈ ਬਾਲ ਅਵਸਥਾ ਵਿੱਚ ਸਾਡੇ ਨਾਲ ਜੋਜ ਕਰੇ ਤੇ ਮਸਨੂਈ ਲੜਾਈਆਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਲੜਨੀਆਂ ਸਨ ਜਿਹੜੀਆਂ ਅਸਲੀ ਲੜਾਈਆਂ ਲੜਨੀਆਂ ਨੇ ਨਾ ਖੰਡੇ ਦੀਆਂ ਤੇ ਤਲਵਾਰਾਂ ਦੀਆਂ ਤੇ ਤੀਰਾਂ ਦੀਆਂ ਤੇ ਬੰਦੂਕਾਂ ਦੀਆਂ ਉਹਨਾਂ ਵਿੱਚ ਤੁਸਾਂ ਮੇਰਾ ਸਾਥ ਨਹੀਂ ਦੇ ਸਕਣਾ ਉਹਨਾਂ ਨੇ ਮੰਗ ਕੀਤੀ ਹੈ ਪੰਜਾਬ ਦੇ ਸੂਰ ਦੇ ਸਿੱਖਾਂ ਨੇ ਤੁਹਾਡੇ ਅਸਲੀ ਲੜਾਈਆਂ ਜਿਹੜੀਆਂ ਨੇ ਪੰਜਾਬ ਵਿੱਚ ਜਾ ਕੇ ਸਿੱਖਾਂ ਨੂੰ ਨਾਲ ਲੈ ਕੇ ਲੜੀਆਂ ਨੇ ਤੁਹਾਡੇ ਨਾਲ ਤਾਂ ਸਿਰਫ ਮਸਨੂਈ ਲੜਾਈਆਂ ਲੜਨੀਆਂ ਸਨ ਤੁਹਾਂ ਮੰਗ ਮੰਗੀ ਸੀ ਉਹਨੇ ਜੋ ਤੁਹਾਡੀ ਮੰਗ ਪੂਰੀ ਕਰ ਦਿੱਤੀ ਆ ਜੇ ਤੁਸੀਂ ਤੋਂ ਜ਼ਿਆਦਾ ਮੰਗ ਮੰਗਦੇ ਹੋ ਮੇਰੇ ਸਾਹਮਣੇ ਹੋ ਜਿਆ ਗੱਲਾਂ ਉਹ ਲੋਕੀ ਇਹਨਾਂ ਨੂੰ ਮੰਨਦੇ ਨਹੀਂ ਸੰਤ ਕਰਮ ਸਿੰਘ ਜੀ ਹਿੰਮਤਪੁਰੇ ਵਾਲੇ ਬ੍ਰਹਮ ਸ਼੍ਰੋਤਰੀ ਬ੍ਰਹਮਨੇਸ਼ ਜੀ ਮਹਾਤਮਾ ਜਿਨ੍ਹਾਂ ਨੂੰ ਗੁਰੂ ਹਰੀ ਸਿੰਘ ਨੇ ਸਥਾਪਨਾ ਦਿੱਤੀ ਇੱਕ ਬਾਬਾ ਉਹ ਸਤਿਗੁਰੂ ਹਰੀ ਸਿੰਘ ਜੀ ਕੋਲ ਬੜਾ ਜਾਇਆ ਕਰਦਾ ਸੀ ਉਹ ਸੰਤ ਕਰਮ ਸਿੰਘ ਆਂਦੇ ਨੇ ਬਾਬਾ ਜੀ ਸਾਡੀ ਵਾਵਾ ਗੁਰੂ ਨਾਲ ਬਾਤ ਹੈ ਤੇ ਮੈਨੂੰ ਥਾਪਣੀ ਤੇ ਦਵਾ ਦਿਓ ਸਤਿਗੁਰਾਂ ਕੋਲ ਅਗਰ ਥਾਪੀ ਦਿੱਤੀ ਗੰਢ ਦਿਓ ਆ ਲੋਕੋ ਆ ਝੂਠ ਨਾ ਬੋਲਿਓ ਉਹ ਜਿਹਦੇ ਤੇ ਗੁਰੂ ਨੇ ਥਾਪੀ ਨਹੀਂ ਦਿੱਤੀ ਮੈਂ ਨਾਲ ਸਿੱਖ ਹੀ ਨਹੀਂ ਹੋਇਆ ਜਿਹਦੇ ਤੇ ਆਪਣਾ ਗੁਰੂ ਹੱਥ ਨਾਲ ਥਾਪੀ ਨਹੀਂ ਦਿੱਤੀ ਨਾ ਥਾਪੀਆਂ ਜਿਹਦੇ ਵਿੱਚ ਕੋਈ ਪ੍ਰੇਰਨਾ ਗੁਰੂ ਵੱਲੋਂ ਮਿਲੇ ਕੋਈ ਦੇਖੋ ਤਾਂ ਸਹੀ ਸਾਰੀ ਸਾਰੀ ਜ਼ਿੰਦਗੀ ਥਾਪੀਆਂ ਨਹੀਂ ਮਿਲਦੀਆਂ ਜਿਹੜੀਆਂ ਬਾਵਾ ਗੁਰੂ ਗੁਰੂ ਦੇ ਨਾਮ ਹੀ ਲੱਗਦੀਆਂ ਜੋ ਸਾਖ ਅੱਖ ਨਾਲ ਲੱਗੀਆਂ ਜਲਣ ਤੇ ਬਾਹਰ ਉਹ ਜਿਸ ਨੂੰ ਗੁਰੂ ਥਾਪੀ ਨਹੀਂ ਦੇਦਾ ਉਹ ਫਿਰ ਸਿੱਖ ਕੀ ਹੋਇਆ ਉਹ ਕਹਿੰਦਾ ਸਾਡੇ ਪਾਤਸ਼ਾਹ ਬਾਬਾ ਜੀ ਇੱਕ ਵਾਰੀ ਮੈਨੂੰ ਥਾਪੀ ਤੇ ਆ ਦਿਓ ਸਤਿਗੁਰਾਂ ਕੋਲੋਂ ਲੋ ਇਹ ਜਿਹੜੀ ਗੱਲ ਹੈ ਹੁਣ ਮੇਰੇ ਨਾਲ ਚੱਲ ਮੈਂ ਹੁਣ ਥਾਪੀ ਦਵਾ ਦੇਣਾ ਬਾਬੇ ਨੇ ਜਾ ਕੇ ਮੱਥਾ ਟੇਕਿਆ ਸੰਤਾਂ ਨੇ ਮੱਥਾ ਟੇਕਿਆ ਸੱਚੇ ਪਾਤਸ਼ਾਹ ਜੀ ਆ ਕਾਕੇ ਨੂੰ ਥਾਪੀ ਦਿਓ ਜਰਾ ਕੇ ਹਾਂ ਹਾਂ ਸੱਚੇ ਗੁਰੂ ਹਰੀ ਸਿੰਘ ਜੀ ਕੰਨ ਤੇ ਥਾਪੀ ਦੇ ਕੇ ਉਹ ਬੱਲੇ ਬੱਲੇ ਬੱਲੇ ਇਹ ਤੇ ਬੜਾ ਵੱਡਾ ਸੰਤ ਹੋਏਗਾ ਵਾਹ ਕਰ ਦਿੱਤਾ ਉਹਨਾਂ ਨੇ ਵਾਹ ਕਰ ਦਿੱਤਾ ਕਾਤਕ ਫਿਰ ਉਸਨੇ ਮੇਰੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਕੀ ਦਿੱਤਾ ਕਿਹੜੀ ਅਵਸਥਾ ਪਹੁੰਚ ਗਈ ਇੱਕ ਬਾਬਾ ਜਿਹੜਾ ਬੜਤੀਰ ਸੀ ਨਾ ਨੀਲੀਆਂ ਵਾਲੀ ਦਾ ਸੀ ਹਜ਼ਾਰਾ ਸਿੰਘ ਦਾ ਨਾਮ ਸੀ ਨੀਲੀਆਂ ਵਾਲੀ ਦਾ ਉਹ ਵਰਤੀਰ ਜਾ ਕੇ ਬਹਿ ਗਿਆ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਦਾ ਦਰਸ਼ਨ ਕਰਨਾ ਨਹੀਂ ਤੇ ਮਰ ਜਾਵਾਂਗਾ ਉਹ ਹੱਥ ਕਰ ਬੈਠਾ ਸੰਤਾਂ ਨੂੰ ਪਤਾ ਲੱਗ ਗਿਆ ਉਹ ਕਹਿੰਦੇ ਨੇ ਓਏ ਹੱਥ ਕਿਉਂ ਕਰਦਾ ਹੱਥ ਕਰ ਮਰੇ ਨਾ ਲੇਖਾ ਪਾਏ ਵਾਲੀ ਗੱਲ ਹੈ ਐ ਫੇਰ ਅਸੀਂ ਦਰਸ਼ਨ ਹੀ ਕਰਨਾ ਹੀ ਨਾ ਜੀ ਆਹੋ ਸਾਡੇ ਨਾਲ 40 ਦਿਨ ਰੋ ਲੰਗਰ ਕਰ ਸਾਡਾ 40 ਦਿਨ ਤੇ 40 ਦਿਨਾਂ ਬਾਅਦ ਇੱਕ ਗੁਰੂ ਕੀ ਆਖੇ ਦੇ ਮੈਂ ਬੋਰਾ ਗੁਰੂਆਂ ਦਾ ਦਰਸ਼ਨ ਕਰਾ ਦਿਆ ਉਹ ਕਹਿੰਦਾ ਜੀ ਸਤਿ ਵਚਨ ਸੰਤਾਂ ਦੇ ਨਾਲ 40 ਦਿਨ ਰਿਹਾ ਜਦੋਂ 40 ਦਿਨ ਬਤੀਤ ਹੋ ਗਿਆ ਨਾ ਤੇ ਉਹ ਬਾਬਾ ਕਹਿੰਦਾ ਸੰਤ ਜੀ ਅੱਜ 40 ਦਿਨ ਹੋ ਗਿਆ ਨੇ ਹੁਣ ਕਰੋ ਕਿਰਪਾ ਜਿਹੜਾ ਬਚਨ ਕੀਤਾ ਹੈ ਜੀ ਉਹ ਲੋ ਮੋਏ ਕਿਹੜੀ ਗੱਲ ਹੈ ਤੂੰ ਆਣਾ ਦਰਸ਼ਨ ਕਰਨਾ ਆਖੇ ਤੇਰੇ ਹੱਥੋਂ ਸ਼ਰਦਾਈ ਸ਼ਕਾ ਦੀ ਮਾਰਾ ਗੁਰੂਆ ਸੱਚੇ ਪਾਤਸ਼ਾਹ ਬੜੀ ਕਿਰਪਾ ਕਰੋ ਜੇ ਸਰਦਾਈ ਸਿਕਾ ਦੇ ਭਗਤੇ ਆਏ ਭਗਤੇ ਸੰਤਾਂ ਨੇ ਆਪਣੀ ਮਰਿਆਦਾ ਨਾਲ ਆਪ ਸ਼ਰਾਨ ਕੀਤਾ ਆਪਣੀ ਮਰਿਆਦਾ ਨਾਲ ਉਹਨੂੰ ਸ਼ਰਾਨ ਕਰਵਾਇਆ ਤੇਗ ਰਗੜੀ ਸੁੱਖਾ ਰਗੜ ਦਿੰਦੇ ਸਨ ਔਰ ਉਹ ਕੱਚਾ ਦੁੱਧ ਉੱਥੋਂ ਕੇ ਲੈ ਕੇ ਦੇ ਪਾਣੀ ਨਾਲ ਛਾਣਾ ਵੀ ਫਲਾ ਦੇ ਰਗੜ ਕੇ ਦੇਗ ਦੇ ਛਾਣਾ ਲਾਇਆ ਤੇ ਸਫਾਦਰ ਪਾ ਲਈ ਸੀ ਬਾਹ ਤੇ ਦੁਆਲੇ ਦੁਆਲੇ ਫਿਰਦੇ ਨੇ ਤੇ ਉਹਨੂੰ ਆਦੇ ਨੇ ਅਰੇ ਤਿਆਰ ਹੋ ਜਾ ਦੇਗ ਰਗੜੀ ਦਾ ਜਦੋਂ ਥੇਕ ਰੱਖ ਲਈ ਨਾ ਕਹਿੰਦੇ ਨੇ ਥੇਕ ਰੱਖ ਲਈ ਏ ਅਸੀਂ ਰੱਖ ਲਈ ਐ ਅਗਰ 12 ਗਲਾਸ ਲਿਆ ਉਸ ਵਕਤ 12 ਗਲਾਸ ਲਿਆ ਕੇ ਧਰਦੇ ਤੇ ਤੇ ਮੂੰਹ ਦੇ ਉੱਤੇ ਉਹ ਨਾ ਐਉਂ ਪੱਲਾ ਬੰਨ ਕੇ ਦੇਖ ਰਗੜਦੇ ਤੇ ਜਦੋਂ 12 ਗਲਾਸ ਲਿਆ ਕੇ ਦਿੱਤੇ ਤੇ ਆਦੇ ਨੇ ਭਰਦੇ ਹੁਣ ਇਹ ਗਲਾਸ ਸਾਰੇ ਪਾ ਸ਼ਰਦਾਈ ਨਾਲ ਸ਼ਰਦਾਈ ਨਾਲ ਗਲਾਸ ਭਰਦੇ ਆਂਦਾ ਲੈ ਤਗੜਾ ਹੋ ਉਹ ਲੱਗੇ ਨਹੀਂ ਗੁਰੂ ਤੇ ਸ਼ਰਦਾਈਆਂ ਸ਼ਿਕਾਲਾ ਉਹ ਬਾਬਾ ਹਜ਼ਾਰਾ ਸਿੰਘ ਦੱਸਦਾ ਸੀ ਕਹਿੰਦਾ ਸੀ ਇਸ ਤਰ੍ਹਾਂ ਆਕਾਸ਼ ਵਿੱਚੋਂ ਪ੍ਰਕਾਸ਼ ਤਰਿਆ ਪ੍ਰਕਾਸ਼ ਅੱਗੇ ਪਿੱਛੇ ਸਾਰੇ ਗੁਰੂ ਤਰਿਆ ਐ ਆਕਾਸ਼ ਵਿੱਚ ਪ੍ਰਕਾਸ਼ ਵੀ ਉਹਨਾਂ ਦਾ ਚਿਹਰਾ ਤੇ ਸਾਰੇ ਪੰਗਤ ਦੀ ਪੰਗਤ ਬਣ ਕੇ ਬਾਬਾ ਦੱਸਿਆ ਕਰਦਾ ਸੀ ਕਿ ਮੇਰੇ ਸਾਹਮਣੇ ਆ ਗਿਓ ਤੇ ਮੈਂ ਇਸੇ ਤਰ੍ਹਾਂ ਫੜ ਕੇ ਨਾ ਇੱਕ ਇੱਕ ਗਲਾਸ ਤੇ ਸਾਰਿਆਂ ਸਤਿਗੁਰਾਂ ਦੇ ਦਿੱਤਾ ਕਹਿੰਦਾ 11 ਗੁਰੂਆਂ ਨੇ ਪੀ ਲਿਆ ਹੁਣ ਮੈਨੂੰ ਨਹੀਂ ਜੇਤਾ ਉਹ ਤੇ ਦੱਸਿਆ ਕਰਦਾ ਸੀ ਇਹ ਮੈਂ ਡੈਫੀਨੇਟਲੀ ਨਹੀਂ ਕਹਿ ਸਕਦਾ ਕਹਿੰਦਾ ਇਹ ਗੁਰੂ ਨੇ ਨਹੀਂ ਸੀ ਪੀਤਾ ਉਹਨੇ ਆਖਿਆ ਮੈਂ ਸੁੱਖਾ ਨਹੀਂ ਪੀਣਾ ਇਹ ਨਹੀਂ ਪਤਾ ਹੁਣ ਕਿਹੜੇ ਗੁਰੂ ਨੇ ਉਸੋ ਕਰੇ ਇਹ ਮੈਨੂੰ ਭੁੱਲ ਗਿਆ ਮੈਂ ਪੁੱਛਾਂਗਾ ਠਾਕਰਾ ਤੋਂ ਗੁਰਮੁਖ ਜੀ ਸਵਾਈ ਵਾਲੇ ਠਾਕਰ ਨੇ ਨਾ ਜਿਹੜੇ ਜਿਨ੍ਹਾਂ ਨੂੰ ਸਤਿਗੁਰਾਂ ਨੂੰ ਹਿੰਮਤਪੁਰੇ ਦਾ ਮੰਤਵ ਬਣਾਇਆ ਇਹ ਜੋ ਉਹਨਾਂ ਨੂੰ ਹਿੰਮਤਪੁਰੇ ਦਾ ਮੰਤਵ ਬਣਾ ਗਿਆ ਤੇ ਅਸੀਂ ਹੁਣ ਔਖੇ ਆ ਉਹ ਮੇਰੇ ਨਾਲ ਰਹਿੰਦਾ ਸੀ ਕੱਪੜੇ ਸਿਉਂਦਾ ਸੀ ਜਲ ਪਾਣੀ ਦਾ ਉਹ ਜਰਾ ਦਰਸ਼ਨ ਦੇਣ ਵੀ ਰਹਿ ਗਿਆ ਤੇ ਉਹਦੇ ਤੇ ਕਿਰਪਾ ਕਰ ਰਹੇ ਨੇ ਹਿੰਮਤਪੁਰੇ ਦਾ ਮੰਤਵ ਨੂੰ ਬਣਾਇਆ ਸੰਤਾਂ ਦੇ ਦੇ ਨੇ ਹਾਂ ਉਹਨੂੰ ਮੈਂ ਪੁੱਛਾਂਗਾ ਬਈ ਤਰ੍ਹਾਂ ਗੱਲ गालब ਹੋਈ ਸੰਜੀ ਜਿਸ ਵਕਤ वक्त ਤਰ੍ਹਾਂ ਬਾਰਾ ਪਾਸ਼ੀਆਂ ਖਲੋ ਗਈਆਂ ਨੇ ਬਾਬੇ ਹਜ਼ਾਰਾ ਸਿੰਘ ਨੇ ਜਲ ਪਾਣੀ ਛਕਾ ਦਿੱਤਾ ਜਦੋਂ ਜਲ ਪਾਣੀ ਛਕਾ ਦਿੱਤਾ ਨਾ ਤੇ ਕਹਿੰਦੇ ਨੇ ਜਲ ਪਾਣੀ ਛਕ ਕੇ ਜਲਾ ਕਰਕੇ ਤੇ ਉਸੇ ਤਰ੍ਹਾਂ ਹੀ ਪ੍ਰਕਾਸ਼ ਦਾ ਪ੍ਰਕਾਸ਼ ਤੇ ਆਕਾਸ਼ ਨੂੰ ਚੜ ਤੇ ਸੰਤ ਦੁਆਲੇ ਦੁਆਲੇ ਫਿਰਦੇ ਨੇ ਤੇ ਜਦੋਂ ਦੇਖਿਆ ਨਾ ਤੇ ਕੰਮ ਖਤਮ ਹੋ ਗਿਆ ਤੇ ਆ ਕੇ ਆਂਦੇ ਨੇ ਤਰਾ ਫਿਰ ਬਾਬਾ ਜਰਾ ਸਿਆ ਦਰਸ਼ਨ ਹੋ ਗਿਆ ਜੀ ਕਹਿੰਦਾ ਸੱਚੇ ਪਾਤਸ਼ਾਹ ਦਰਸ਼ਨ ਤੇ ਹੋ ਗਏ ਨੇ ਪਰ ਬਚਕਰੀ ਲੱਗ ਗਈ ਕਾਦੀ ਬਚਕਰੀ ਕਾਦੀ ਲੱਗ ਲੱਗੇ ਆ ਕਹਿੰਦਾ ਜੀ ਦਰਸ਼ਨ ਹੋ ਗਿਆ ਨੇ ਗੱਲ ਨਹੀਂ ਕਹੀ ਸੰਤ ਕਹਿੰਦੇ ਨੇ ਤੂੰ ਮੰਗੀ ਦਰਸ਼ਾ ਵੀ ਮੰਗੀ ਸੀ ਜੇ ਆਦਾ ਮੈਂ ਗੱਲਾਂ ਵੀ ਕਰਾ ਦੇਣਾ ਤੈਨੂੰ ਮਾਰਾ ਪਾਸ਼ੇ ਗੱਲਾਂ ਵੀ ਮੈਂ ਤੈਨੂੰ ਕਰਾ ਦੇਦਾ ਤੇਰੀ ਮੰਗੀ ਆ ਨਹੀਂ ਕਿਸੇ ਕਹਿੰਦਾ ਉਹਨਾਂ ਦਾ ਦਰਸ਼ਨ ਕਰਾ ਇਸ ਵਾਸਤੇ ਤੇਰੀ ਮੰਗ ਅਨੁਸਾਰ ਤੇਰਾ ਕੰਮ ਪੂਰਾ ਕਰ ਦਿੱਤਾ ਤੋ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਤੁਸੀਂ ਮੰਗੀ ਮਸਨੂਈ ਲੜਾਈਆਂ ਲੜਨ ਦੀ ਲਈ ਹੋਈ ਸੀ ਅਸਲੀ ਲੜਾਈਆਂ ਜਿਹੜੇ ਹੋ ਗਿਆ ਪੰਜਾਬ ਦੇ ਸਿੱਖ ਜਿਹੜੇ ਨੇ ਉਹਨਾਂ ਨਾਲ ਜਾ ਕੇ ਲੜੀਆਂ ਨੇ ਜੇ ਤੁਸੀਂ ਅਸਲੀ ਲੜਾਈਆਂ ਵੀ ਕਰਨ ਦੀ ਮੰਗ ਮੰਗੀ ਹੁੰਦੀ ਤੇ ਫਿਰ ਮੈਂ ਤੁਹਾਡੇ ਵਿੱਚ ਰਹਿੰਦਾ ਤੇ ਤੁਹਾਡੇ ਨਾਲ ਰਲ ਕੇ ਲੜਾਈਆਂ ਕਰਦਾ ਉੱਥੋਂ ਫਿਰ ਗੁਰੂ ਗੋਬਿੰਦ ਸਿੰਘ ਜੀ ਤੁਰਦੇ ਨੇ ਤੇ ਦਾਨਾਪੁਰ ਪਹੁੰਚਦੇ ਨੇ ਦਾਨਾਪੁਰ ਕਿਸ ਤਰ੍ਹਾਂ ਆ ਕੇ ਸੰਗਤ ਆਉਂਦੀ ਹੈ ਤੇ ਫਿਰ ਮਾਈ ਦੀ ਖਿਚੜੀ ਖਾਂਦੇ ਨੇ ਤੇ ਹਾਂਜੀ ਸਾਹਿਬ ਗੁਰਦੁਆਰਾ ਅਜੇ ਤੱਕ ਹੈ ਸਾਰੇ ਪਦਾਰਥ ਛੱਡ ਕੇ ਮਾਈ ਦੀ ਖਿਚੜੀ ਖਾਦੀ ਕਿਸ ਤਰ੍ਹਾਂ ਉਹਨੂੰ ਪ੍ਰਤਾਪ ਕੀਤਾ ਪਰ ਕਿਉਂ ਉਹਦੀ ਖਿਚੜੀ ਖਾਦੀ ਗੋਬਿੰਦ ਭਾਉ ਭਗਤ ਦਾ ਸੁਖਾ प्रेम में वशीकार होके भगवान ने झटपट लगी घन श्याम को छिड़के छिकाने छीर कर यू प्रेम रूपी मंत्र से बस किया काला की कर देखो तो वो खिलाती रही देखो तो हरी खा रहे क्या बात है इन फलों की जो मुक्त कहते जा रहे विदर जी तुम धन हो विदरानी तू भी धन है हरि के हृदय को हम लिया तुम सारा जग में अन है भगवान को प्यारा नहीं अभिमान युक्त सम्मान भी भगवान को प्यारा सदा अपमान युक्त सम्मान भी ਬਾਹਰੋਂ ਦੇ ਜੀ ਤਾਂ ਮਹਾਰਾਜ ਜੀ ਬੜੀ ਓ ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾ ਬਲੌਤ ਪਾਣੀ ਕਾਇਆ ਮਾਜ ਕੌਣ ਗੁਣਾ ਜੋ ਘਟ ਭੀਤਰ ਹੈ ਮਰਣਾ ਲੌਕੀ ਆਖਰ ਤੀਰ ਸੁਣਾਈ ਕੌਣ ਕਬੀ ਕੋੜਾ ਪਨ ਕਹੂ ਨਾ ਜਾਈ ਤੇ ਕਹੋ ਕਬੀਰ ਵਿਚਾਰੀ ਭਵ ਸਾਗਰ ਤਾਰ ਮੁਰਾਰੀ ਦਿਲ ਕਾਪੀ ਤੇ ਗੁੜ ਵਾਦ ਮੂੰਹ ਮੇ ਹਵਾ ਹੈ ਬਿਠੀ ਤੇ ਅੰਦਰ ਛੁਰੀ ਆ ਇਸੇ ਤਰ੍ਹਾਂ ਦਾ ਕਦਾ ਗੁਰੂ ਦੇ ਦਰਬਾਰ ਵਿੱਚ ਬਖਸ਼ਿਆ ਨਹੀਂ ਜਾ ਸਕਦਾ ਜਿਹੜਾ ਗੁਰੂ ਨਾਲ ਉਤੋਂ ਉਤੋਂ ਕਰੇਗਾ ਕੋਈ ਵੀ ਹੋਵੇ ਉਹ ਗੁਰੂ ਜਿਹੜਾ ਉਹ ਜੇ ਅੰਦਰੋਂ ਜੇ ਬਾਹਰੋਂ ਤੋਂ ਬੋਲਦੇ ਤੇ ਵੀ ਖਰੇ ਹਲ ਬਾਣੇ ਬਾਹਰੋਂ ਭਾਵੇਂ ਕੋਈ ਆ ਸਕਣ ਅੰਦਰ ਸਤਕਾਰ ਹੋਵੇ ਉਹ ਕਹਿੰਦੇ ਨੇ ਮੈਨੂੰ ਬਾਹਰ ਤੋਂ ਸਤਕਾਰ ਹੋਵੇ ਤੇ ਅੰਦਰ ਅਭਿਮਾਨ ਹੋਵੇ ਉਹ ਨਹੀਂ ਪੂਰਾ ਹੁੰਦਾ ਉਹ ਨਹੀਂ ਫਿੱਟ ਨਹੀਂਦਾ ਅੰਦਰੋਂ ਭਾਵੇਂ ਬਾਹਰੋਂ ਭਾਵੇਂ ਅਪਮਾਨ ਹੀ ਹੋਵੇ ਆਖਦੇ ਅੰਦਰੋਂ ਸਤਕਾਰ ਹੋਵੇ ਤੇ ਉਹਦੇ ਤੇ ਸਤਿਗੁਰੂ ਜੀ ਖੁਸ਼ ਹੋਇਆ ਕਰਦੇ ਹਨ ਸੋ ਪਿਆਰ ਦੇ ਵਸ਼ੀਕਾਰ ਹੈ ਜਿਸ ਤਰ੍ਹਾਂ ਸੰਤਾਂ ਦੱਸਿਆ ਸੀ ਕਿ ਕਿਸ ਤਰ੍ਹਾਂ ਪਿਆਰ ਨਾਲ ਬੀਬੀ ਗਈ ਏ ਸਤਿਗੁਰਾਂ ਨੇ ਉਹਨਾਂ ਦੇ ਨੇੜੇ ਤਾਰ ਦਿੱਤੇ ਇਸੇ ਤਰ੍ਹਾਂ ਜਦੋਂ ਸਿੱਖ ਪਿਆਰ ਨਾਲ ਯਾਦ ਕਰਦਾ ਸਤਿਗੁਰੂ ਉਸ ਤੇ ਕਿਰਪਾ ਕਰ ਦਿੰਦੇ ਹਨ ਤੇ 9 ਵਜ ਗਏ ਨੇ ਸਤਿ ਸ੍ਰੀ ਅਕਾਲ ਅਗਲਾ ਪ੍ਰੋਗਰਾਮ ਫਿਰ ਜਿਸ ਤਰ੍ਹਾਂ ਹੋਵੇਗਾ ਫੇਰ ਫਿਰ ਅਗੋਗਾ ਅਗਰ ਇੱਥੇ ਸੈਮੀਕੋਲਨ ਪਾ ਦੇਨੇ ਆ ਉਸ ਤੇ ਆਪਣੀ ਪਾਉਂਦਾ ਤੇ ਨਾ ਕਾਮਾ ਪਾਉਣਾ ਜਿਹਨੇ ਸੁਣਨਾ ਹੋਵੇਗਾ ਫਿਰ ਅਗਾ ਦੱਸ ਦਿਆਂਗੇ ਬੇਦੂ ਅੱਗੇ ਕੀ ਹੋਇਆ ਸੀ ਸਤਿ